ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਦੂ ਜਗ ਮੈਂ ਆਇਆ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਦੂ ਜਗ ਮੈਂ ਆਇਆ ਸਰੀਰ ਕੌਣ ਹੋਇਆ ਹੈ ਮਨ ਇਹ ਸਰੀਰ ਹੈ ਮਨ ਬੁੱਧਰ ਹੈ ਨਾ ਹਰ ਉਹਦੇ ਵਿੱਚ ਹੈ ਜਿਵੇਂ ਆਤਮਾ ਸਰੀਰ ਦੇ ਵਿੱਚ ਹੈ ਐਵੇਂ ਮਨ ਬੁੱਧਰ ਦੇ ਵਿੱਚ ਹੈ ਆਤਮਾ ਦੇ ਵਿੱਚ ਤਾਂ ਹੈ ਮਨ ਤਾਂ ਸਰੀਰ ਬਾਹਰਲੇ ਸਰੀਰ ਤਾਂ ਮਨ ਤਨ ਵਿੱਚ ਤਾਂ ਹੈ ਮਨ ਮਨ ਵਿੱਚ ਉਹ ਆਪ ਹੈ ਜਿਹੜਾ ਬੋਲਦਾ ਉਹ ਉਹਦਾ ਸਰੀਰ ਬਣੇ ਮਨ ਦਾ ਸਰੀਰ ਆ ਹੈ ਮਿੱਟੀ ਦਾ ਕਰਮਾ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਝਾਉਣ ਇੱਕ ਤਾਂ ਘਰ ਹੈ ਮਿੱਟੀ ਦਾ ਇਹਦੇ ਵਿੱਚ ਘਰ ਹੈ ਮਨ ਮੰਦਰ ਉਹਦੇ ਵਿੱਚ ਹੈਗਾ ਰਹਿੰਦਾ ਸਰੀਰਾ ਮੇਰਿਆ ਇਹ ਸਰੀਰ ਕੌਣ ਹੈ ਮਨ ਹੈ ਸਰੀਰ ਮਨ ਪੈਦਾ ਹੋਇਆ ਸਰੀਰ ਪੈਦਾ ਜਿਵੇਂ ਸਰੀਰ ਪੈਦਾ ਹੋਇਆ ਉਹ ਮਨ ਪੈਦਾ ਹੋਇਆ ਜਿਵੇਂ ਸਰੀਰ ਨੂੰ ਭੁੱਖ ਪਿਆਸ ਉਹ ਮਨ ਨੂੰ ਭੁੱਖ ਪਿਆਸ ਦੋਹਾਂ ਨੂੰ ਇਕੱਠੀ ਹੋਇਆ ਨਾ ਮਨ ਦੀ ਭੁੱਖ ਹੈ ਇਹ ਸਰੀਰ ਦੀ ਭੁੱਖ ਹੈ ਇਹ ਗੱਲ ਅਲੱਗ ਹੈ ਮਨ ਨੂੰ ਆਪਣੀ ਭੁੱਖ ਪਿਆਸ ਦਾ ਨਹੀਂ ਪਤਾ ਇਹਦਾ ਪਤਾ ਸਰੀਰ ਦੀ ਦਾ ਪਤਾ ਆਪਣੀ ਭੁੱਖ ਪਿਆਸ ਦਾ ਗਿਆਨ ਹੈ ਨਹੀਂ ਸਰੀਰ ਦਾ ਹੈ ਇੰਨਾ ਫਰਕ ਆ ਸਿਰਫ ਦੋਏ ਪੈਦਾ ਹੋਏ ਨੇ ਔਰ ਮਨ ਥੋੜਾ ਜਿਹਾ ਪਹਿਲਾਂ ਪੈਦਾ ਹੋਇਆ ਸ਼ਰੀਰ ਵਿੱਚ ਪੈਦਾ ਹੋਇਆ ਮਨ ਤਾਂ ਗਰਭ ਵਿੱਚ ਵੀ ਸੀਗਾ ਮਨ ਪੈਦਾ ਹੋਇਆ ਤਾਂ ਹੀ ਜਨਮ ਹੋਇਆ ਨਾ ਜਦ ਤੋਂ ਜੁੜਨ ਲੱਗਿਆ ਜਦ ਤੋਂ ਪੈਦਾ ਹੋਇਆ ਮਨ ਇਸ ਕਰਕੇ ਜਦ ਤੋਂ ਹੀ ਰਸ ਲੈ ਰਿਹਾ ਰਸ ਜਦ ਤੋਂ ਹੀ ਲੈ ਰਿਹਾ ਜਦ ਤੋਂ ਉਹਨੂੰ ਰਸ ਦੀ ਲੋੜ ਪੈ ਗਈ ਜਦ ਤੋਂ ਪੈਦਾ ਹੋਇਆ ਜਦ ਤੋਂ ਸ਼ਰੀਰ ਬਣਨਾ ਸ਼ੁਰੂ ਹੋ ਗਿਆ ਜਦ ਇਹ ਜਨਮ ਹੋਇਆ ਨਾ ਉਦੋਂ ਇਹਦਾ ਰਾਸ ਉੱਥੋਂ ਕੱਟਿਆ ਗਿਆ ਅਸਲ 'ਚ ਲਿਵ ਛੁੱਟ ਲਿਵ ਉਹਦੇ ਨਾਲ ਰਾਸ ਆਣੇ ਲੱਗੀ ਹੋਈ ਸੀ ਨਾ ਰਾਸ ਆਉਣਾ ਬੰਦ ਹੋ ਗਿਆ ਲਿਵ ਛੁੱਟ ਗਈ ਉਹ ਫਿਰ ਤ੍ਰਿਸ਼ਨਾ ਲੱਗੀ ਵੀ ਰਾਸ ਉਹ ਪਹਿਲਾਂ ਉਹਦੇ ਨਾਲ ਲੱਗੀ ਸੀ ਜਿੱਥੋਂ ਰਾਸ ਹੁੰਦਾ ਸੀ ਲਿਵ ਗਈ ਲੱਗੀ ਰਾਜੋ ਬੰਦ ਹੋ ਗਿਆ ਜਨਮ ਤੋਂ ਪਹਿਲਾਂ ਦਾ ਰਾਸ ਆਟੋਮੈਟਿਕ ਆਉਂਦਾ ਸੀ ਜਦੋਂ ਦੇਤੀ ਨਾ ਗੱਠ ਨਾੜੂਏ ਨੂੰ ਰਾਸ ਬੰਦ ਹੋ ਗਿਆ ਪਰ ਖੁੱਲ ਹੋ ਗਿਆ ਜਦ ਛੁਟਕੀ ਲੱਗੀ ਕ੍ਰਿਸ਼ਨਾ ਸ਼ਰੀਰ ਨੇ ਜਦੇ ਮੰਗ ਲਿਆ ਰਸ ਸ਼ਰੀਰ ਤਾਂ ਰਸ ਮੰਗਦਾ ਹੀ ਹਰ ਵਾਰ ਸ਼ਰੀਰ ਨੂੰ ਆ ਰਿਹਾ ਸੀ ਜੇ ਦੋ ਵਿਚਾਰ ਵਾਰ ਨਾ ਆਇਆ ਸਾਹ ਨਾ ਆਵੇ ਆਦਮੀ ਨੂੰ ਫੇਫੜਾ ਮੰਗਦਾ ਹੈ ਸਾਹ ਵਿਆਕੁਲ ਹੋ ਜਾਂਦਾ ਹੈ ਤਾਂ ਫਾਇਦਾ ਹੋ ਗਈ ਜਦ ਛੁਟਕੀ ਲੱਗੀ ਕ੍ਰਿਸ਼ਨ ਮਾਇਆ ਅਮਰ ਵਰਤਾਇਆ ਮਾਇਆ ਨੇ ਕੀ ਅਮਰ ਵਰਤਾਇਆ ਮਾਇਆ ਦਾ ਕੀ ਜਾਦੂ ਹੁਕਮ ਹੈ ਵੈਸੇ ਅਮਰ ਅਮਰ ਹੁਕਮ ਹੁੰਦਾ ਮਾਇਆ ਦਾ ਜਾਦੂ ਚੱਲ ਗਿਆ ਹੁਕਮ ਹੋ ਗਿਆ ਇਹ ਸਰੀਰ ਦਾ ਅਮਰ ਹੋ ਗਿਆ ਸਰੀਰ ਦਾ ਸਰੀਰ ਦੀ ਸੀ ਨਾ ਮਾਇਆ ਸਰੀਰ ਨਾਲ ਜੁੜਿਆ ਸੀ ਇਹ ਮਾਇਆ ਦਾ ਅਮਰ ਹੀ ਸੀ ਮਾਇਆ ਦਾ ਅਮਰ ਕੇ ਮਾਇਆ ਨੇ ਕਹ ਲਿਆ ਚਾਹੀਦਾ ਹੁਣ ਖਾਣ ਨੂੰ ਚਾਹੀਦਾ ਰਸ ਚਾਹੀਦਾ ਪੀਣ ਨੂੰ ਇਹਦੀ ਡਿਮਾਂਡ ਪੂਰੀ ਨਹੀਂ ਹੋ ਰਹੀ ਹੁਣ ਹਰ ਜੋਤ ਰੱਖੀ ਤੁਧ ਵਿੱਚ ਤਾਂ ਜਦੋਂ ਸਰੀਰ ਦਾ ਨਿਵਾਣਾ ਸ਼ੁਰੂ ਹੋ ਜਾਂਦੇ ਬਸ ਜਦੋਂ ਹੀ ਹਟਿਆ ਹੀ ਛੜੋ ਇਧਰ ਧਿਆਨ ਹੈ ਦਾ ਸਰੀਰ ਦੀਆਂ ਲੋੜਾਂ ਹਾਂ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਹਰ ਜੋਤ ਰੱਖੀ ਤੁਧ ਵਿੱਚ ਤੇ ਕੋਈ ਸਰੀਰ ਬਾਹਰ ਕੁਝ ਨਹੀਂ ਆ ਮਨ ਜੋਤ ਹੈ ਮਨ ਹੈ ਕੁਛ ਨਹੀਂ ਜੋਤ ਹੈ ਜੇ ਦੀਵਾ ਜਾਲਦੀ ਅੱਲ ਵਾਲੇ ਕਿ ਜੋਤ ਦਾ ਦਾਇਰਾ ਬਣ ਜਾਂਦਾ ਉਹ ਦਾਇਰੇ ਦਾ ਨਾਮ ਮਨ ਹੈ ਕੁਛ ਨਹੀਂ ਜਿੰਨਾ ਕਿ ਦਾਇਰਾ ਬਣ ਗਿਆ ਜਿੰਨਾ ਤੋਂ ਜਾਣਨਾ ਉਹਨੂੰ ਉਹਨੇ ਨੂੰ ਮਨ ਕਹਿ ਦਿੰਦੇ ਅਸੀਂ ਉਹ ਦਾਇਰੇ ਨੂੰ ਮਨ ਕੁਝ ਨਹੀਂ ਹੈ ਕਰ ਆਪਣਾ ਦਾਇਰਾ ਉਹਨਾਂ ਜਿਹੜਾ ਹੈ ਜਿੰਨਾ ਜਰੂਰ ਹੈ ਅੱਖੋਂ ਦੀ ਖੁੱਲੀ ਹੈ ਅੰਤਲੇ ਨੇ ਅੱਖ ਖੋਲੀ ਉਹਦਾ ਦਾਇਰਾ ਬਣਿਆ ਅੱਖਾਂ ਨੇ ਬੰਦ ਕਰ ਲਈ ਦਾਇਰਾ ਖਤਮ ਜਿੰਨਾ ਜਰ ਆਪਾਂ ਜਾਗਦੇ ਆ ਦਾਇਰਾ ਬਣਿਆ ਹੋਇਆ ਜੇ ਸੌ ਜਾਗੇ ਦਾਇਰਾ ਕਿੱਥੇ ਗਿਆ ਜਿਵੇਂ ਆਪਾਂ ਸੌਦੀ ਸਾਰ ਆਪਣਾ ਦਾਇਰਾ ਖਤਮ ਹੋ ਜਾਂਦਾ ਬਸ ਸੌਣ ਜਿੰਨਾ ਚਿਰ ਉਹ ਹੈਗਾ ਬਣਿਆ ਹੋਇਆ ਘਟ ਮਾਨ ਜਿੰਨਾ ਚਿਰ ਆ ਉਹਨਾਂ ਚਿਰ ਮਾਨ ਸੌਦੀ ਸਾਰੇ ਮਰ ਜਾਂਦਾ ਉਹ ਮੰਨਦਾ ਹੀ ਮਰਦਾ ਦਾਇਰਾ ਖਤਮ ਦਾਇਰਾ ਖਤਮ ਹੁੰਦਾ ਰੋ ਜਾਂ ਸੌ ਜਨੇ ਜਦੇ ਦਾਇਰਾ ਫੁੱਟ ਜਾਂਦਾ ਕਲੋਜ਼ ਹੋ ਜਾਂਦਾ ਜਿਵੇਂ ਭਾਣੇ ਹਵਾ ਭਰਤੀ ਫੁੱਲ ਗਿਆ ਹਵਾ ਕੜਤੀ ਕੇ ਸੁੱਕ ਗਿਆ ਦਾਇਰਾ ਕਲੋਜ਼ ਹੋ ਜਾਂਦਾ ਸੁੱਤੀ ਸਾਰੇ ਹੋ ਜਾਂਦੇ ਬੇਵਸ ਸੁੱਤੀ ਸਾਰੇ ਹੋ ਜਾਂਦੇ ਬੰਦ ਹੀ ਰਹਿੰਦਾ ਫਿਰ ਬੰਦ ਹੀ ਕਲਪਨਾ ਨਹੀਂ ਆਉਂਦੀ ਤਾਂ ਹੀ ਰੈਸਟ ਮਿਲਦੀ ਹੈ ਦਿਮਾਗ ਨੂੰ ਸਰੀਰ ਨੂੰ ਬਸ ਸਰੀਰ ਨੂੰ ਚੈਨ ਲੈਣ ਦਿੰਦਾ ਕਿਤੇ ਚਰਖਾ ਗੱਡੀ ਜਾਂਦਾ ਦਿਮਾਗ ਦਾ ਜਿੰਨਾ ਦਿਮਾਗ ਦਾ ਚਰਖਾ ਜ਼ਿਆਦਾ ਚੱਲੂਗਾ ਉਹਨਾਂ ਹਾਰਟ ਨੂੰ ਜ਼ਿਆਦਾ ਵਰਕ ਕਰਨਾ ਪੈਂਦਾ ਹਾਰਟ ਅਟੈਕ ਹੁੰਦਾ ਨਾੜੀਆਂ ਤੇ ਅਸਰ ਪੈਂਦਾ ਜੇ ਚੈਨ ਹੋਊਗੀ ਦਿਮਾਗ ਨੂੰ ਜਿੰਨਾ ਦਿਮਾਗ ਆਪਣੇ ਹਿਸਾਬ ਨਾਲ ਚੱਲੂਗਾ ਠੱਡਾ ਚੱਲੂ ਕਹਿੰਦਾ ਠੱਡੇ ਦਿਮਾਗ ਨਾਲ ਜਿੰਨੇ ਦਿਮਾਗ ਜ਼ਿਆਦਾ ਗਰਮੀ ਰਹੂ ਚਿੰਤਾ ਰਹੂਗੀ ਉਹਨਾਂ ਹਾਰਟ ਤੇ ਬੁਰਾ ਅਸਰ ਸਾਰੇ ਸਰੀਰ ਤੇ ਬੁਰਾ ਅਸਰ ਕੌਣ ਪਾਰਿਆ ਮਨ ਪਾਰਿਆ ਆਤਮਾ ਪਾਰਿਆ ਬੁਰਾ ਅਸਰ ਸਰੀਰ ਤੇ ਚਿੰਤਾ ਕਰਕੇ ਕ੍ਰੋਧ ਕਰਕੇ ਲੋਭ ਕਰਕੇ ਮੋਹ ਕਰਕੇ ਬੁਰੇ ਅਸਰ ਪਾਰੀ ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਜੇ ਉਹਨੇ ਅੱਖ ਖੋਲੀ ਤਾਂ ਹੀ ਤੇਰੇ ਜਨਮ ਹੋਇਆ ਜੇ ਵਿੱਚੋਂ ਲਾਈਟ ਛੱਡੀ ਆਪਣੇ ਤਾਂ ਹੀ ਦਾਇਰਾ ਬਣਿਆ ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਦ ਮੈਂ ਜੇ ਆਪਾਂ ਟਾਰਚ ਆਨ ਕੀਤੀ ਤਾਂ ਹੀ ਉਹ ਦਾਇਰਾ ਬਣਿਆ ਲਾਈਟ ਦਾ ਟਾਰਚ ਆਫ ਕਰ ਦਈਏ ਦਾਇਰਾ ਖਤਮ ਉਹ ਇਹ ਤਾਂ ਆਨ ਆਫ ਦਾ ਦਾਇਰਾ ਹੋਰ ਕੁਝ ਨਹੀਂ ਹੈ ਉਹਨੇ ਸੋਚ ਆਫ ਕਰਤੀ ਤਾਂ ਹੈਗਾ ਸੋਚੋ ਨਾ ਸੋਚ ਆਨ ਕਰਤੀ ਮਨ ਹੈਗਾ ਸੋਚ ਆਫ ਹੋ ਗਈ ਮਨ ਖਤਮ ਇਹ ਤਾਂ ਸੋਚਦਾ ਆਨ ਆਫ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਹੁਣ ਇਹ ਗੱਲ ਹਰ ਆਪੇ ਮਾਤਾ ਹਰ ਆਪੇ ਪਿਤਾ ਸੰਸਾਰ ਦੇ ਵਿੱਚ ਜਿਹੜੇ ਮਾਤਾ ਪਿਤਾ ਨੇ ਇੱਥੋਂ ਕੱਟੇ ਹੋਏ ਨੇ ਸਾਰੇ ਚਲ ਕਬੀਰ ਕਹ ਰਿਹਾ ਕੋਈ ਕਾਕੀ ਮਾਤ ਪਿਤਾ ਕੋ ਕਾਕੋ ਕੌਣ ਪੁਰਖ ਕੀ ਜੋਈ ਤਾਂ ਕਹਿੰਦਾ ਆ ਉਹੀ ਗੱਲ ਵੀ ਹੈ ਵਿਆਖਿਆ ਕਿ ਜਿਹੜਾ ਹਰ ਹੈ ਜਿਹੜੀ ਜੋਤ ਹੈ ਉਹਦੇ ਲੈਵਲ ਤੇ ਮਾਤਾ ਪਿਤਾ ਦੀ ਗੱਲ ਕਰਦੀ ਹੈ ਗੁਰਬਾਣੀ ਸਰੀਰ ਦੇ ਮਾਤਾ ਪਿਤਾ ਦੀ ਕੋਈ ਗੱਲ ਨਹੀਂ ਕਰਦੀ ਜੇ ਸਰੀਰ ਦੇ ਮਾਤਾ ਪਿਤਾ ਦੀ ਗੱਲ ਕਰਾਂਗੇ ਤਾਂ ਮਾਇਆ ਦੀ ਗੱਲ ਹੋਗੀ ਉਹ ਤਾਂ ਤੇ ਸ਼ਾਸਤਰਾਂ ਨੇ ਕੀਤੀ ਹੈ ਗੱਲ ਸਰੀਰ ਦੇ ਮਾਤਾ ਪਿਤਾ ਦੀ ਕ੍ਰਿਸ਼ਨ ਦਾ ਕੌਣ ਬਾਪ ਸੀ ਕੌਣ ਮਾਂ ਸੀ ਗੁਰਬਾਣੀ ਨਹੀਂ ਕਰਦੀ ਹੈ ਗੁਰਬਾਣੀ ਇਤਿਹਾਸ ਨਹੀਂ ਹੈਗਾ ਸੰਸਾਰੀ ਸਰੀਰ ਦਾ ਸਰੀਰ ਦਾ ਇਹਦਾ ਝੂਠ ਹੁੰਦਾ ਸਰੀਰ ਹੈ ਝੂਠ ਹੈ ਜਦ ਜੇ ਸਰੀਰ ਹੈ ਨਾਸਵੰਤ ਹੈ ਸਰੀਰ ਦੀ ਗੱਲ ਵੀ ਨਾਸਵੰਤ ਹੈ ਸਰੀਰ ਦਾ ਗਿਆਨ ਵੀ ਨਾਸਵੰਤ ਹੈ ਕਿਸੇ ਗੁਰੂ ਨੇ ਦੋਏ ਦੀ ਹਿਸਟਰੀ ਨਹੀਂ ਲਿਖੀ ਹੈ ਇਹਦਾ ਨਹੀਂ ਲਿਖੀ ਆ ਜਿਹੜੇ ਦਾਸ ਮਗਰ ਪਏ ਨਾ ਵਿਦਵਾਨ ਇਹਨਾਂ ਨੂੰ ਆਪਣੇ ਔਕਾਤ ਦਾ ਹੁਣ ਪਤਾ ਲੱਗ ਜੂ ਵੀ ਕਿਉਂ ਨਹੀਂ ਲਿਖਿਆ ਗੁਰੂਆਂ ਨੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਨਾ ਗੱਲਾਂ ਕਰਦੇ ਤੇ ਹੁਣ ਸਹੀ ਲੋ ਜੀ ਟਾਈਮ ਨਹੀਂ ਮਿਲਿਆ ਕੋਈ ਕੁਝ ਕੋਈ ਕੁਝ ਕੋਈ ਜੀ ਇਹਨਾਂ ਦੀ ਅਕਲਾਂ ਹੋ ਬਕਵਾਸ ਕਰੀ ਜਾਂਦੇ ਜਿੰਨੀ ਅਕਲ ਹੁੰਦੀ ਉਹ ਜੀ ਗੱਲ ਕਰੀ ਜਾਂਦਾ ਇਹਨਾਂ ਨੂੰ ਗੱਲ ਦਾ ਹੀ ਨਹੀਂ ਪਤਾ ਵੀ ਗੱਲ ਹੈ ਕੀ ਆ ਲਿਖਿਆ ਹੋਇਆ ਸਾਰਾ ਜਦ ਗੱਲੇ ਆਤਮਾ ਦੇ ਲੈਵਲ ਦੀ ਹੈ ਇਹ ਤਾਂ ਉਹਦੇ ਮਤਲਬ ਕੀ ਰਹਿ ਗਿਆ ਤੁਸੀਂ ਲੱਭੋਗੇ ਕੀ ਰਹਾ ਚੋ ਇਹ ਦਾਸ ਪੜੋਗੇ ਨਾਨਕ ਦਾ ਪਿਓ ਕਾਲੂ ਹੈ ਗੁਰੂ ਅਮਰਦਾਸ ਦਾ ਪਿਓ ਪਤਾ ਨਹੀਂ ਭਾਨ ਸ਼ਾਇਦ ਲਿਖਿਆ ਇਹਨਾਂ ਨੇ ਸੁਤ ਭਾਨ ਤੇਜ ਭਾਨ ਇੱਥੇ ਉਹ ਕਹਿੰਦੇ ਹਰ ਆਪੇ ਮਤ ਆਪੇ ਪਿਤਾ ਜੀ ਉਪਾਏ ਜਗਤ ਉਪਾਏ ਜਗਤ ਦਿਖਾਇਆ ਤੁਹਾਡਾ ਇਦਾਦਾ ਤੇ ਕੀ ਕਰੂ ਇਤਿਹਾਸ ਤਾਂ ਪੱਟੀ ਵੇਸ ਕਰ ਦੂਗਾ ਸਾਰੀ ਗੁਰਬਾਣੀ ਦੇ ਅਰਥਾਂ ਦੀ ਇਹ ਇਤਿਹਾਸ ਹੀ ਹੈ ਜਿਹਨੇ ਸਾਰਾ ਗੜਬੜ ਕੀਤੀ ਹੈ ਇਤਿਹਾਸ ਸਰੀਰ ਨਾਲ ਜੋੜੂਗਾ ਇਹ ਸਰੀਰ ਨਾਲ ਮੈਂ ਰਿਹਾ ਇਹ ਸਰੀਰ ਨਾਲ ਦੱਲੇ ਦੀ ਗੱਲ ਕਰਦੇ ਨੇ ਤੁਸੀਂ ਸਰੀਰ ਬਾਹਰਲੇ ਦੀ ਗੱਲ ਕਰਦੇ ਹੋ ਬਾਹਰਲੇ ਸਰੀਰ ਖਾਤਰ ਦਾ ਗੁਰਬਾਣੀ ਨੇ ਗੁਰੂ ਨਾਨਕ ਨੇ ਕਹਿਤਾ ਸੀ ਮਾਸੋ ਹੀ ਬਸ ਉਪਜੈ ਬਸ ਖਤਮ ਹੋਈ ਹੋ ਸਭੇ ਸਾਥ ਇਹ ਤਾਂ ਹੋ ਬਸ ਪੈਦਾ ਹੋਇਆ ਇਹਦਾ ਕੀ ਇਤਿਹਾਸ ਹੈ ਕੀ ਇਤਿਹਾਸ ਹੈ ਦਾ ਮਾਸੋ ਬਸ ਪੈਦਾ ਹੋਇਆ ਗੁਰਬਾਣੀ ਦਾ ਕੋਈ ਇਤਿਹਾਸ ਨਹੀਂ ਹੁੰਦਾ ਇਤਿਹਾਸ ਦਾ ਮਨਮੁਖਾਂ ਦਾ ਗੁਰਮੁਖਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ ਗੁਰਮੁਖਾਂ ਦਾ ਇਤਿਹਾਸ ਹੁੰਦਾ ਹੈ ਉਹ ਸੱਚ ਨਾਲ ਹੁੰਦਾ ਸੱਚੇ ਤੇ ਪਵਣਾ ਪਿਆ ਪਵਣਾ ਤੇ ਚਲੋ ਇਹ ਇਤਿਹਾਸ ਹੈ ਗੁਰਮੁਖਾਂ ਦਾ ਗੁਰਮੁਖਾਂ ਦਾ ਇਤਿਹਾਸ ਹੈ ਸੱਚੇ ਤੇ ਪਵਣਾ ਪਿਆ ਪਵਣਾ ਤੇ ਚਲੋ ਜਲ ਤੇ ਤਰ ਪਵਣ ਸਾਜਿਆ ਘਟ ਘਟ ਜੋ ਉਸ ਬੋਲੇ ਇਹਦਾ ਰਾਣੇ ਤੋਂ ਆਇਓ ਲਾਹ ਲੈਣ ਲੱਗਿਓ ਕਿ ਤੱਕ ਪਕੜੇ ਸਭ ਗੁੱਦੀ ਚੱਲੀ ਰਹਿਣੇ ਇਤਿਹਾਸ ਹੈ ਇਤਿਹਾਸ ਹੈ ਪਸ਼ੂ ਪੰਛੀ ਬਿਰਖ ਅਸਥਾਵਰ ਬਹੁਤ ਜੋਨ ਪਰਮਾਤ ਭਾਰੀ ਇਤਿਹਾਸ ਹੈ ਹੈ ਇਤਿਹਾਸ ਸਾਡਾ ਲੱਭ ਲੋ ਇਤਿਹਾਸ ਜਿਹਨੇ ਇਤਿਹਾਸ ਲੱਭਣਾ ਲੱਭ ਲੋ ਬਥੇਰਾ ਹੈਗਾ ਇਤਿਹਾਸ ਵਿੱਚ ਬੁੱਧੀ ਕਿੱਥੋਂ ਲੈ ਕੇ ਆਉਣ ਬੁੱਧੀ ਕਿੱਥੋਂ ਲੈ ਕੇ ਆਉਣ ਦਾ ਹੈ ਸਾਰਾ ਇਤਿਹਾਸ ਵਿੱਚ ਹੈ ਗੁਰਬਾਣੀ ਦੇ ਜਿਹਦੀ ਲੋੜ ਹੈ ਕਬੀਰ ਦਾ ਆਪਣਾ ਇਤਿਹਾਸ ਵਿੱਚ ਹੈ ਕਿਵੇਂ ਮੈਂ ਮਾਲਾ ਫੜੀ ਕਿਵੇਂ ਮਾਲਾ ਮੋੜੀ ਕਿਵੇਂ ਮੈਂ ਬਗੜ ਗਿਆ ਸਗਰ ਜਨਮ ਸ਼ਿਵਪੁਰੀ ਗਵਾਇਓ ਵਰਤੀ ਬੇੜ ਬਗੜ ਉਠਾਇਓ ਇਹ ਦਾਸ ਕਬੀਰ ਦਾ ਦੇ ਤੂੰ ਠਕੋਰੀ ਗਾਦਰ ਹਨ ਲੀਪਤ ਜਿਓ ਗਇਓ ਕਹਿੰਦਾ ਜਰਾਹ ਰੋਜ਼ ਉੜਦਾ ਕੋਰੀ ਜਲਾਹ ਨੂੰ ਕਹਿੰਦੇ ਨੇ ਨੇ ਤੂੰ ਉਠ ਕੋਰੀ ਗਾਗਰ ਆਨਾ ਕਹਿੰਦਾ ਜਲਾਹ ਰੋਜ਼ ਉੱਠਦਾ ਸਾਜੇ ਗਾਗਾ ਲਿਆਉਂਦਾ ਭਰ ਕੇ ਲੋਗਾ ਜਲਦੀ ਲਿਪਦਾ ਜਗਾ ਨੂੰ ਬੜਾ ਢੀ ਜਲਾ ਕੇ ਲਿਪਦਾ ਪ੍ਰੇਮ ਨਾਲ ਲਿਪਦਾ ਕਿ ਬੜਾ ਜੋ ਫੇਰ ਦੀ ਬੈਠ ਕੇ ਉਹ ਤਾਂ ਇਮਾਨਦਾਰ ਹੈ ਉਹ ਤਾਂ ਸਮਝਦਾ ਬਾਲਾ 'ਚ ਕੋਈ ਲਾਭ ਹੈ ਲੀਪ ਤੇ ਜੀਓ ਗਇਓ ਤਾਣਾ ਬਾਣਾ ਕਛੂ ਨੂੰ ਸੂਝੇ ਸੰਸਾਰ ਦਾ ਕੋਈ ਤਾਣੇ ਬਾਣੇ ਦਾ ਕੋਈ ਸੰਸਾਰ ਦਾ ਕੋਈ ਖਿਆਲ ਨਹੀਂ ਉਹਦੇ ਜੇ ਧਿਆਨ ਹਰ ਹਰ ਰਸ ਲਿਪਟਿਓ ਐ ਵੀ ਅੱਜ ਹਰ ਰਸ ਆ ਜੂਗਾ ਅੱਜ ਨਾਲ ਬੈਠੂਗਾ ਅੱਜ ਹਰ ਰਸ ਮਿਲ ਜੂਗਾ ਮਿਲਣਾ ਕੀ ਸੀ ਹਰ ਰਸ ਵਾਲੀ ਕੋਈ ਗੱਲ ਹੋਵੇ ਤਾਂ ਮਿਲੇ ਐਡਾ ਕੁਝ ਕਰਕੇ ਵਾਲਾ ਜੋ ਕੱਖ ਨਹੀਂ ਮਿਲਿਆ ਵਾਲਾ ਹੁੰਦੀ ਫੇਰਨ ਤੇ ਹੱਲੇ ਸਾਰੀ ਗੱਲ ਲਿਖੀ ਗਿਆ ਗੁਰਬਾਣੀ ਚ ਹਰ ਹਰ ਰਸ ਲਿਪਟਿਓ ਹਮਰੇ ਕੋਲ ਕੌਣ ਹੈ ਰਾਮ ਕਹਿਓ ਫਿਰ ਉਹ ਕਹਿੰਦਾ ਮਾੜਾ ਵਾਲਿਆਂ ਨੇ ਤਾਂ ਕਿਸੇ ਨੇ ਰਾਮ ਦੀ ਗੱਲ ਕੀਤੀ ਨਹੀਂ ਗੁਰਬਾਣੀ ਰਚੀ ਹੋ ਨਹੀਂ ਹੈ ਸੱਚ ਬੋਲੇ ਜੀ ਸੱਚ ਦੀ ਗੱਲ ਨਹੀਂ ਦੱਸੀ ਹਮਰੇ ਕੋਲ ਹਮਰੇ ਕੋਲ ਜਰਾਹਾਂ ਦੀ ਕੋਲ ਚ ਨਹੀਂ ਮਾੜਾ ਵਾਲਿਆਂ ਦੀ ਕੋਲ ਚ ਕੌਣ ਹੈ ਕੋਈ ਇੱਕ ਵੀ ਬੰਦਾ ਜੀ ਰਾਮ ਕਹੋ ਜੀ ਨੇ ਰਾਮ ਦੀ ਗੱਲ ਦੱਸੀ ਹੋਵੇ ਇਹ ਕੀ ਇਤਿਹਾਸ ਨਹੀਂ ਦੌਰ ਕੀ ਹੈ ਸਾਰਾ ਇਤਿਹਾਸ ਹੈ ਇਹ ਰਹਾਸ ਹੈ ਗੁਰਮੁਖ ਹਮਰੇ ਕੋਲ ਕੌਣ ਹੈ ਕਹੋ ਕਹਿਓ ਇਸੇ ਕਰਕੇ ਜਬ ਕੀ ਮਾੜਾ ਲਈ ਨਪੁੱਤੇ ਤਬ ਤੇ ਸੁਖਣਾ ਪਿਓ ਜਬ ਤੇ ਮੈਂ ਮਾੜਾ ਲਈ ਹੈ ਮੈਨੂੰ ਤਾਂ ਸੁਖ ਹੋਇਆ ਹੀ ਨਹੀਂ ਇਹ ਤਾਂ ਨਹੀਂ ਤਾਂ ਹੋਰ ਕੀ ਹੈ ਫਿਰ ਘਰ ਕੇ ਦੇ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਜਿਹੜਾ ਅੰਤਰਾਤਮਾ ਸੀ ਉਹ ਨਹੀਂ ਸੀ ਮਰਦੀ ਵੀ ਮਾੜਾ ਠੀਕ ਹੈ ਫਿਰ ਵੀ ਫੇਰੀ ਜਾਂਦਾ ਸੀ ਬੁੱਧੀ ਕਹਿੰਦੀ ਸੀ ਨਹੀਂ ਜਿਹੜੇ ਫਲਾਣੇ ਨੂੰ ਦਰਸ਼ਨ ਹੋਏ ਨੇ ਇਹਨੂੰ ਦਰਸ਼ਨ ਹੋਏ ਨੇ ਝੂਠ ਉਹ ਝੂਠ ਦੇ ਵਿਸ਼ਵਾਸ ਕਰੀ ਬੈਠੀ ਸੀ ਬੁੱਧੀ ਉੱਤਰ ਉਤਰਾਦਵਾ ਨੇ ਕਹਾ ਦਫਾ ਹੋ ਲੈ ਲੈ ਕਰ ਲੈ ਭਲਾ ਜੋ ਕੀ ਬਣੂ ਤੈਨੂੰ ਵਾਲਾ ਸੀ ਜਿਹੜੇ ਅੰਦਰ ਆਤਮਾ ਨੇ ਛੱਡੀ ਹੋਈ ਸੀ ਬੁੱਧੀ ਉਹਨੂੰ ਸਮਝਾਉਣਾ ਛੱਡਿਆ ਹੈਗਾ ਕਰਕੇ ਦੇਵ ਪਿਤਰ ਕੀ ਛੋਟੀ ਗੁਰ ਕੋ ਸ਼ਬਦ ਲਿਓ ਫਿਰ ਉਹਨੇ ਅੰਤਰਾਤਮਾ ਤੇ ਵਿਸ਼ਵਾਸ ਕੀਤਾ ਵੀ ਇੱਥੋਂ ਨਹੀਂ ਕੁਝ ਮਿਲਣਾ ਬਾਹਲਾ ਜੋ ਨਹੀਂ ਕੁਝ ਮਿਲਣਾ ਕੁਝ ਹੋਰ ਜਿਹੜੇ ਆ ਕੇ ਕਹਿੰਦੇ ਸੀ ਸਭ ਤੇ ਤਰ੍ਹਾਂ ਅੰਦਰੋਂ ਲੱਭ ਲੋ ਮਗਰ ਵਾਲੇ ਉਹਨਾਂ ਗੱਲ ਹੁੰਦੀ ਸੀ ਉਹ ਗੱਲ ਤੇ ਲੱਗਦੀ ਸੀ ਫਿਰ ਮਗਰ ਗਿਆ ਤਾਂ ਕਹਿੰਦਾ ਸਗਲ ਜਨਮ ਸੇ ਪੂਰੀ ਗਵਾਇਓ ਮਰਤੀ ਬੇਰ ਮਗਰ ਉਠਾਇਓ ਸਾਰੀ ਤਾਂ ਹਿਸਟਰੀ ਪਈ ਹੈ ਉਹ ਲਈ ਨਹੀਂ ਹੋ ਰਿਹਾ ਕਬੀਰ ਕੌਣ ਸੀ ਜੀ ਕਬੀਰ ਫਲਾਣਾ ਸੀ ਜੀ ਟਿਪਕਾ ਸੀ ਲੈਣ ਕਬੀਰ ਦੀ 119 ਸਾਲ ਦੀ ਉਮਰ ਹੈ ਕਬੀਰ ਦੇ ਘਰ ਵਾਲੀ ਜਿਉਂਦੀ ਨਹੀਂ ਹੈ ਉਦੋਂ ਜਦੋਂ ਸ਼ਬਦ ਲਿਖੇ ਸੀ ਲੋਈ ਨੂੰ ਲਈ ਫਿਰ ਰਹੇ ਉਹਦੇ ਘਰ ਵਾਲੀ ਸੀ ਉਹ ਲੋਈ ਤਾਂ 60 ਸਾਲ ਦੀ ਬਣੀ ਹੋਈ ਹੋਣੀ ਮਥਾ ਉਹ ਬੁੱਢੇ ਦਾ ਨਾਮ ਕਮਾਲਾ ਲਾਲ ਅਜੀ ਉਹਦਾ ਮੁੰਡਾ ਸੀ 100 ਸਾਲ ਤੇ ਬਾਅਦ ਲਿਖਦਾ ਕਮਾਲੇ ਦੀ ਉਮਰ ਵੀ 70 ਸਾਲ ਹੋਣੀ ਹੋਵੇ ਪਤਾ ਨਹੀਂ ਜਿਉਂਦਾ ਹੋਵੇ ਕਮਾਲਾ ਨਾ ਜਿਉਂਦਾ ਹੋਵੇ ਜਾਓ ਕਹਿੰਦਾ ਉਪਜੋ ਬੂਤ ਕਮਾਲ ਉਹ ਤਾਂ ਮਨ ਦੀ ਗੱਲ ਕਰਦਾ ਮਨ ਪੈਦਾ ਹੋਇਆ ਕਹਿੰਦਾ ਬੁੱਢਾ ਬੰਸ ਕਬੀਰ ਦਾ ਇਤਿਹਾਸ ਹੈ ਇਤਾਦ ਤਾਂ ਹੋਰ ਕੀ ਹੈ ਬੰਦ ਕਬੀਰ ਕਾ ਉਪਜੋ ਭੂਤ ਕਮਾਲ ਜਿਹੜਾ ਕਬੀਰ ਹੈ ਨਾ ਅੰਦਰ ਅੰਤਰਾਤਮਾ ਕਬੀਰ ਤੂੰ ਕਬੀਰਾ ਤੋਂ ਹੀ ਕਹਿੰਦਾ ਇਹਦਾ ਬੰਦ ਡੁੱਬ ਗਿਆ ਜਿਹੜਾ ਮਨ ਜੰਮਿਆ ਡੁੱਬ ਗਿਆ ਕਿਉਂ ਡੁੱਬ ਗਿਆ ਸਾਰਾ ਸੰਸਾਰ ਡੁੱਬਿਆ ਹੈ ਕਿਹਦਾ ਬੰਦ ਹੈ ਸਾਰਾ ਸੰਸਾਰ ਕਬੀਰ ਦਾ ਬੰਦ ਕਬੀਰ ਦਾ ਬੰਦ ਹੈ ਜਿਹੜਾ ਡੁੱਬਿਆ ਹੋਇਆ ਹੈ ਅੱਜ ਭਵਸਾਂ ਦਾ ਡੁੱਬਿਆ ਕਿਹਦਾ ਬੰਸਾ ਕਬੀਰ ਦਾ ਹੀ ਬੰਸਾ ਹੋਰ ਕਿਹਦਾ ਬੂਢਾ ਬੰਸ ਕਬੀਰ ਦਾ ਉਪਜੋ ਪੁੱਤ ਕਮਾਲ ਹੈ ਜਿਹੜਾ ਮਨ ਕਮਾਲ ਦਾ ਪੁੱਤ ਜਮੇ ਕਮਾਲ ਦਾ ਪੁੱਤ ਮਨ ਹੈ ਇਹ ਕਮਾਲ ਹੈ ਇਹਨੇ ਕਮਾਲ ਕਰਤੀ ਜਮਨੇ ਸਾਰੇ ਉਪਜੋ ਪੁੱਤ ਕਮਾਲ ਹਰ ਕਾ ਸਮਣ ਛੱਡ ਕੇ ਘਰ ਲਾਇਆ ਮਾਲ ਉਹ ਹਰ ਦਾ ਸਮਣ ਛੱਡਦਾ ਕਾਰਾਂ ਵਾਇਆ ਲਾਇਆ ਮਾਇਆ ਦੀਆਂ ਲੋੜ ਇੱਛਾਵਾਂ ਲਾਇਆ ਆ ਕਰ ਤਾਂ ਡੁੱਬ ਗਿਆ ਉਹ ਕੀ ਕਹਿ ਰਿਹਾ ਤੁਸੀਂ ਕੀ ਕਰ ਰਹੇ ਹੋ ਇਹ ਸਾਰਾ ਇਤਿਹਾਸ ਹੈ ਇਤਿਹਾਸ ਹੋ ਜਾਣ ਵਿਦਵਾਨ ਸਾਰਾ ਗੁਰਬਾਣੀ ਦਾ ਸੇ ਪਈ ਹੈ ਪਰ ਅਕਲ ਕਿੱਥੋਂ ਲੈ ਕੇ ਆਉਣ ਖੋਜਣ ਵਾਲੀ ਅਕਲ ਕਿੱਥੋਂ ਲੈ ਕੇ ਆਉਣ ਅਕਲ ਹੈ ਕੀ ਦੇ ਕੋਲ ਸਾਰੀ ਅਕਲ ਹੁੰਦੀ ਹੋਈ ਦੀ ਗੁਰਬਾਣੀ ਨੇ ਠੀਕ ਕਿਹਾ ਸੀ ਖੋਜੀ ਉਪਜਾ ਵਾਦੀ ਬੰਦਸ ਇਹਨਾਂ ਕੋਈ ਜਿਹੜੀ ਥੋੜੀ ਬਹੁਤ ਅਕਲ ਸੀ ਉਹ ਵੀ ਨਾਲ ਹੋ ਗਈ ਇਹਨਾਂ ਦੀ ਕਿਉਂ ਆਪਸ ਵਿੱਚ ਬਹਿਸ ਚੋਂ ਪਏ ਹੋਏ ਬਾਦਵਾ ਚੋਲ ਜੇ ਹਨ ਵਿਦਵਾਨ ਸਾਰੇ ਬਾਦਵਾ ਚੋਲ ਜੇ ਹਨ ਗੁਰਬਾਣੀ ਤੋਂ ਨਹੀਂ ਅਕਲ ਲਈ ਹੈ ਆਪਣੀ ਅਕਲ ਨਾਲ ਬਾਣੀ ਪੜਦੇ ਨੇ ਗੁਰਬਾਣੀ ਤੋਂ ਨਹੀਂ ਪੜਦੇ ਗੁਰਬਾਣੀ ਨੂੰ ਪੜਦੇ ਨੇ ਉਹ ਗੁਰਬਾਣੀ ਤੋਂ ਪੜ ਲੈਂਦੇ ਕੁਝ ਅਕਲ ਆ ਜਾਂਦੀ ਗੁਰ ਕੋ ਸ਼ਬਦ ਲਿਓ ਇਹ ਉਪਦੇਸ਼ ਲੈ ਲੈਂਦੇ ਬਾਣੀ ਦਾ ਤਾਂ ਅਕਲ ਤੁਹਾਡੀ ਵੱਧ ਜਾਂਦੀ ਅਕਲ ਦਾ ਤਾਲਾ ਖੁੱਲ ਜਾਂਦਾ ਇਹਦਾ ਤਾਲਾ ਤਾਂ ਬੰਦ ਹੋਇਆ ਅਕਲ ਦਾ ਕੁੱਜੀ ਕੀ ਹੈ ਕੁੱਜੀ ਇਹਦੇ ਵਿੱਚ ਹੈ ਗੁਰਬਾਣੀ ਦਾ ਕੁੱਜੀ ਹੈ ਤਾਲੇ ਦੀ ਤਾਲਾ ਦਾ ਲੱਗਿਆ ਅਕਲ ਨੂੰ ਤੁਹਾਡੇ ਅਕਲ ਤਾਲੇ 'ਚ ਬੰਦਾ ਸਾਰਿਆਂ ਦੀ ਤਾਂ ਗੁਰਬਾਣੀ ਕੁੱਜੀ ਖੋਲਦੀ ਹੈ ਇਹਨਾਂ ਨੇ ਗੁਰਬਾਣੀ ਦੀ ਕੁੱਜੀ ਬਣਾ ਲਈਗਾ ਤਾਲਾ ਬੰਦ ਰਹਿ ਗਿਆ ਅਕਲ ਦਾ ਅਗਲਾ ਤਾਲਾ ਬੰਦ ਰਹਿ ਗਿਆ ਕੁੰਜੀ ਦੀ ਕੁੰਜੀ ਬਣਾ ਲਈ ਹਾਂ ਜਿੱਦਾਂ ਦੀ ਕੁੰਜੀ ਹੁੰਦੀ ਹੈ ਕੁੰਜੀ ਦੀ ਕੁੰਜੀ ਹੁੰਦੀ ਹੈ ਇਹ ਤਾਂ ਆਪੇ ਕੁੰਜੀ ਹੈ ਕੁੰਜੀ ਦੀ ਕੁੰਜੀ ਨਹੀਂ ਹੁੰਦੀ ਜਿੱਦਾਂ ਦੀ ਕੁੰਜੀ ਹੁੰਦੀ ਹੈ ਇਹਨਾਂ ਦੇ ਕੁੰਜੀ ਵੀ ਜਿੱਦਾਂ ਅੰਦਰ ਪਈ ਹੈ ਲੋਕੋ ਜੀ ਬਾਹਰ ਨਿਕਲੇ ਨਾ ਜਿੱਦਾਂ ਖੁੱਲੇ ਜਿਨ੍ਹਾਂ ਨੇ ਭਾਈ ਗੁਰਦਾਸ ਦੀਆਂ 12 ਨੂੰ ਕੁੰਜੀ ਬੁਝਾਤੀ ਉਹਨਾਂ ਦੀ ਕੁੰਜੀ ਜਿੱਦਾਂ ਤੇ ਅੰਦਰ ਚਲੀ ਗਈ ਗੁਰਬਾਣੀ ਦੀ ਹੁਣ ਉਹ ਨਹੀਂ ਖੁੱਲਣੀ ਹੈ ਉੱਥੇ ਤਾਂ ਕੁਝ ਹੋ ਰਿਹਾ ਲਿਖਿਆ ਹੋਇਆ ਉਹ ਨਹੀਂ ਖੁੱਲਦੀ ਹੋਈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੋ ਉਪਾਏ ਜਗਤ ਦਿਖਾਇਆ ਹਰ ਆਪੇ ਮਾਤਾ ਹਰ ਆਪੇ ਪਿਤਾ ਦੇਖੋ ਹਰ ਜਿਉ ਪਿਤਾ ਹਰ ਜਿਉ ਮਾਤਾ ਇਹਦਾ ਮਾਤਾ ਪਿਤਾ ਹਰ ਜਿਉ ਸਭ ਦਾ ਹੀ ਮਾਤਾ ਪਿਤਾ ਤੇ ਸੰਸਾਰੀ ਮਾਤਾ ਪਿਤਾ ਰਹਿ ਕਿੱਥੇ ਗਏ ਉਹ ਬਾਸੋਈ ਬਾਸ ਉਪਜੇ ਨੂੰ ਮਾਤਾ ਪਿਤਾ ਫਿਰ ਬਣੀ ਬੈਠੇ ਤੁਸੀਂ ਇਤਿਹਾਸ ਲਿਖੀ ਪਰ ਤੇ ਬੜੇ ਅਕਲਮੰਦ ਗੁਰੂ ਕਬਲੇ ਸਿੰਘ ਜਿਹਨਾਂ ਨੇ ਇਤਿਹਾਸ ਨਹੀਂ ਸੀ ਲਿਖਿਆ ਨਹੀਂ ਜਿਹਨਾਂ ਕੋਲ ਟਾਈਮ ਨਹੀਂ ਸੀ ਤੁਹਾਡੇ ਕੋਲ ਜ਼ਿਆਦਾ ਟਾਈਮ ਤੁਹਾਡੇ ਕੋਲ ਟਾਈਮ ਜ਼ਿਆਦਾ ਉਹਨਾਂ ਕੋਲ ਹੈ ਨਹੀਂ ਸੀ ਹਰੀ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਜਿਨ ਜਿਉ ਉਪਾਏ ਜਗਤ ਦਿਖਾਇਆ ਸਾਰਾ ਸਾਰ ਜੀ ਪੈਦਾ ਜਿਉ ਉਪਾਏ ਜਗਤ ਦਿਖਾਇਆ ਜਗਤ ਦੇਖਿਆ ਕਿ ਮਨ ਪੈਦਾ ਹੋਇਆ ਮੈਂ ਪੈਦਾ ਮੈਂ ਕੌਣ ਮਨ ਤਾਂ ਜਦ ਦੇਖਿਆ ਜੇ ਮਨ ਪੈਦਾ ਹੋਇਆ ਸਰੀਰ ਮਿਲਿਆ ਅੱਖਾਂ ਜੋ ਨਹੀਂ ਅੱਲਾ ਬੋਲਾ ਹੈ ਅੱਲਾ ਬੋਲਾ ਨਹੀਂ ਅੱਖਾਂ ਨੂੰ ਸੂਤ ਕਾ ਜਾਂ ਜਾਂ ਤਾਂ ਸੂਤ ਖੁੱਲ ਜਾਵੇ ਫਿਰ ਫਿਰ ਹੋਰ ਤਰੀਕੇ ਨਾਲ ਫਿਰ ਇਹਨਾਂ ਅੱਖਾਂ ਦੀ ਲੋੜ ਨਹੀਂ ਹੈ ਫਿਰ ਇਹਨਾਂ ਅੱਖਾਂ ਦੀ ਲੋੜ ਨਹੀਂ ਦੇਖਣ ਦੀ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਗੁਰ ਪ੍ਰਸਾਦ ਹੀ ਬੁਝਿਆ ਨਾ ਫਿਰ ਚਲਿਤ ਹੋਇਆ ਫਿਰ ਚਲਿਤ ਬਸ ਫਿਰ ਤਾਂ ਐ ਸਮਝ ਲਓ ਕਰਾਮਾਤ ਹੋ ਗਈ ਚਲਿਤ ਕਰਾਮਾਤ ਹੋ ਗਈ ਉਹ ਕਰਾਮਾਤ ਹੋ ਗਈ ਜੇ ਬੁਝਿਆ ਜੋ ਸੰਸਾਰ ਹੈ ਉਹ ਸੰਸਾਰ ਨਹੀਂ ਰਿਹਾ ਸੰਸਾਰ ਸੁਪਨਾ ਬਣ ਗਿਆ ਜੇ ਬੁਝਿਆ ਤਾਂ ਸੁਪਨਾ ਬਣ ਗਿਆ ਜੇ ਜਾਗਦਾ ਹੈ ਸੁਪਨਾ ਫਿਰ ਕੀ ਹੋ ਜਾਂਦਾ ਹੈ ਜਿਹੜਾ ਸੱਚ ਹੁੰਦਾ ਸਾਰੇ ਝੂਠ ਹੋ ਇਹ ਰਹਿ ਗਿਆ ਚਲਤ ਬਣ ਕੇ ਤਾਂ ਇੱਕ ਚਲਿੱਤਰ ਕੀਤਾ ਹੋਇਆ ਪਰਮੇਸ਼ਰ ਦਾ ਖੇਡ ਹੈ ਫਸਾਉਣ ਵਾਲੀ ਇਹ ਤੇ ਜੀ ਲੱਗ ਜਾਂਦਾ ਜਿਹੜਾ ਦੇਖਦਾ ਇਹਨੂੰ ਇਹ ਤਾਂ ਤਮਾਸ਼ਾ ਹੁੰਦਾ ਸੀ ਬਾਜ਼ਾਰ 'ਚ ਘਰੋਂ ਆਇਆ ਸੀ ਸੌਦਾ ਲੈਣ ਤਮਾਸ਼ਾ ਦੇਖਣ ਲੱਗ ਗਿਆ ਘਰ ਭੁੱਲ ਗਿਆ ਜਿਹੜਾ ਕੁਝ ਕਰਨ ਆਏ ਤੇ ਲੈਣ ਆਏ ਤੇ ਉਹ ਭੁੱਲ ਗਏ ਚਲਤ ਦੇਖਣ ਲੱਗੇ ਤਮਾਸ਼ਾ ਹੈ ਚਲਤ ਤੇ ਚਰਿੱਤਰ ਜਿਹੜੇ ਨੇ ਆ ਚਰਿੱਤਰ ਉਸ ਨੂੰ ਵੀ ਚਲਤ ਕਹਿੰਦੇ ਨੇ ਐਸਾ ਚਰਿੱਤਰ ਹੈ ਚਰਿੱਤਰ ਖੇਲਿਆ ਹੋਇਆ ਪਰਮੇਸ਼ਰ ਦਾ ਇੱਥੇ ਆ ਕੇ ਭੁੱਲ ਜਾਂਦਾ ਉਦੋਂ ਆਉਂਦਾ ਵੀ ਮੈਂ ਨਹੀਂ ਭੁੱਲਣਾ ਦੁਨੀਆ ਭੁੱਲੀ ਹੋਈ ਹੈ ਪਰ ਜਦ ਆਪ ਆਉਂਦਾ ਆਪ ਵੀ ਭੁੱਲ ਜਾਂਦਾ ਇਹ ਚਲਤ ਹੈ ਚਲਤ ਹੋਣਾ ਚਲਤ ਨਜ਼ਰੀ ਆਇਆ ਇਹ ਚਲਤ ਹੈ ਪਰਮੇਸ਼ਰ ਦਾ ਕੀਤਾ ਹੋਇਆ ਇਹ ਠਗੌਰੀ ਹੈ ਹਰ ਠੱਗ ਜੱਗ ਕੋ ਠਗੌਰੀ ਲਾਈ ਠੱਗੀ ਜਗਤ ਤਰਦਾ ਹੋਰ ਕੀ ਹੁੰਦਾ ਜੋ ਹੈਗਾ ਉਹ ਹੈ ਨਹੀਂ ਜੋ ਦੀਦਾ ਉਹ ਹੈ ਨਹੀਂ ਜੋ ਦੀਦਾ ਉਹ ਉਹ ਨਹੀਂ ਜੋ ਦੀਦਾ ਬਸ ਇਹੀ ਲੱਗੀ ਉਹ ਕੀ ਕਰਦਾ ਹੁੰਦਾ ਤਮਾਸ਼ਾ ਵਾਲਾ ਕੀ ਕਰਦਾ ਹੁੰਦਾ ਬਾਜੀ ਦਾ ਜਿਹੜੇ ਨੇ ਉਹ ਜਾਦੂਗਰ ਕੀ ਕਰਦਾ ਹੁੰਦਾ ਇਹ ਤਾਂ ਤਮਾਸ਼ਾ ਬਾਜੀ ਦਾ ਡੰਕ ਵਜਾਈ ਖਲ ਸਭ ਖਲਕ ਤਮਾਸ਼ੇ ਆਈ ਤਾਂ ਤਮਾਸ਼ਾ ਕੋਲ ਬਣਾਇਆ ਹੋਇਆ ਦਾ ਸੰਗ ਸਕੇਲਾ ਆਪਣੇ ਕੋਲ ਰਵੇ ਅਕੇਲਾ ਇਹ ਤਾਂ ਚਲਿੱਤਰ ਹੈ ਬੜੇ ਬੜੇ ਉਲਝਾ ਕੇ ਰੱਖਦੇ ਨੇ ਵਿੱਚ ਇਹਨੂੰ ਸੱਚ ਮੰਨੀ ਬੈਠਾ ਜਿਹੜੇ ਨੂੰ ਸੱਚ ਮੰਨਦੇ ਨੇ ਉਹ ਇਤਿਹਾਸ ਦੇ ਆਮੀ ਨੇ ਜੋ ਸੱਚੇ ਨਹੀਂ ਇਤਿਹਾਸ ਦਾ ਇਤਿਹਾਸ ਹੈ ਗੁਰਬਾਣੀ ਨਹੀਂ ਮੰਨਦੀ ਇਹਨੂੰ ਸੱਚ ਦੁਨੀਆ ਨੂੰ ਜਗ ਰਚਨਾ ਸਭ ਝੂਠ ਤੇ ਝੂੜੇ ਦਾ ਝੂਠ ਹੁੰਦਾ ਝੂੜ ਦਾ ਇਤਿਹਾਸ ਨਹੀਂ ਹੁੰਦਾ ਇਤਿਹਾਸ ਹੁੰਦਾ ਝੂੜ ਦਾ ਝੂੜ ਦਾ ਇਤਿਹਾਸ ਵੀ ਮਿਥਿਹਾਸ ਹੁੰਦਾ ਇਸ ਕਰਕੇ ਗੁਰਬਾਣੀ ਨੇ ਇਤਿਹਾਸ ਬੰਦੀ ਹੋਈ ਨਹੀਂ ਮਿਥਿਹਾਸ ਮੰਨਿਆ ਇਤਿਹਾਸ ਕੀ ਹੈ ਆਇਆ ਦੂਰੋਂ ਚੱਲ ਕੇ ਇਹ ਦਾਸ ਹੈ ਇਹ ਦਾਦਾ ਆਤਮਾ ਦਾ ਮੈਂ ਤਾਂ ਕੀ ਤੋ ਸੁਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਹ ਹੈ ਦਾਸ ਗੁਰਬਾਣੀ ਦੇ ਦਾਦਾ ਆਤਮਾ ਦਾ ਵਿਦਵਾਨਾਂ ਦਾ ਦਾਦਾ ਸਰੀਰ ਦਾ ਉਹ ਵੀ ਇੱਕ ਜਨਮ ਦਾ ਉਹ ਵੀ ਦੋ ਹਜ਼ਾਰਾਂ ਕਿਲੋਮੀਟਰ ਰੱਸੀ ਚੋਂ ਚਾਰ ਉਗਲਦਾ ਦਾ ਦਾਸ ਹੈ ਇੱਕ ਲਾਜਾ ਹਜ਼ਾਰਾਂ ਕਿਲੋਮੀਟਰ ਲੰਬੀ ਚਾਰ ਉਂਗਲ ਦਾ ਇਤਿਹਾਸ ਹੋਵੇ ਲੱਜ ਦਾ ਬਾਕੀ ਜਿਹੜੀ ਐਨੇ ਜਨਮ ਹੋਏ ਨੇ ਉਹਦਾ ਇਤਿਹਾਸ ਕੌਣ ਦੱਸੂ ਉਹਦਾ ਇਤਿਹਾਸ ਕਿੱਥੋਂ ਆਇਆ ਚੱਲ ਕੇ ਕਿੰਨੇ ਜਨਮ ਭੋਗੇ ਨੇ ਪਸ਼ੂ ਪੰਛੀ ਬਿਰਖ ਅਸਾਵਰ ਬਹੁ ਵਿਦ ਜੋਨ ਬਿਲਤ ਭਾਰੀ ਇਹ ਇਤਿਹਾਸ ਹੈਗਾ ਦੱਸੋ ਫਿਰ ਲਿਖੋ ਕਿਹੜਾ ਲਿਖਣਾ ਪਸ਼ੂ ਪੰਛੀ ਬਿਰਖ ਅਸਾਵਰ ਬਹੁ ਵਿਦ ਜੋਨ ਭਰੇ ਹੋਏ ਹੱਥ ਭਾਰੀ ਲਿਓ ਲਿਖੋ ਕੌਣ ਲਿਖੂਗਾ ਇਹਦਾ ਹਸਲ ਵਿਦਵਾਨ ਚੁੱਪ ਕਿਵੇਂ ਨਹੀਂ ਹੋਣਗੇ ਪੰਡਤ ਚੁੱਪ ਕਰਾਤੇ ਤੇ ਜ਼ਬਾਨ ਅੰਦਰ ਵਾੜਤੀ ਸੀ ਭਗਤਾਂ ਨੇ ਇਹਨਾਂ ਦੇ ਪੱਲੇ ਕੀ ਹੈ ਨਾਲੇ ਅੰਨਾ ਔਰ ਬੋਲੇ ਨੇ ਮਾਇਆਦਾਰੀ ਆ ਤੰਨਾ ਬੋਲਾ ਸ਼ਬਦ ਨਾਲ ਸੁਣੀ ਬਹੁਤ ਰੋਲ ਕਚੋੜਾ ਜਿਆ ਬਾਣੀ ਸੁਣ ਲੈਂਦੇ ਸ਼ਬਦ ਰੋਲ ਕਚੋੜੇ ਕਿਉਂ ਕਰਦੇ ਰੋਲ ਕਚੋੜੇ ਤਾਂ ਪਹਿਲੇ ਗੁਰਬਾਣੀ ਸੁਣੀ ਹੋਈ ਨਹੀਂ ਹੈ ਇਹਨਾਂ ਨੇ ਇਹਨਾਂ ਨੂੰ ਕਹੀਆਂ ਹੋਈਆਂ ਨੇ ਸਾਰੀਆਂ ਗੱਲਾਂ ਮਾਇਆ ਧਾਰੀ ਤੰਨਾ ਬੋਲਾ ਸ਼ਬਦ ਨਾਲ ਸੁਣੀ ਅਤ ਰੋਲ ਕਚੋੜਾ ਇਹ ਸਾਰੇ ਯੂਨੀਵਰਸਿਟੀ ਵਾਲੇ ਐਸੇ ਤੇ ਮਾਰੇ ਹੋਏ ਨੇ ਇਸੇ ਮਾਰਚ ਨੇ ਇਹ ਜੋ ਮਰਜ਼ੀ ਕਰੀ ਜਾਣ ਇਹਨਾਂ ਦੇ ਜਿੰਦਾ ਨਾ ਖੁੱਲੇ ਨਾ ਵਾਸਤਾ ਇਹਨਾਂ ਕੋਲ ਅਕਲੇ ਨਹੀਂ ਹੈ ਲਾਇਓ ਰਾਹ ਪਏ ਹੋਏ ਨੇ ਇਹ ਮਾਇਆ ਦੇ ਰਾਹ ਪਏ ਹੋਏ ਨੇ ਇਹ ਮਾਇਆ ਦੇ ਮਾਇਆ ਦੇ ਪੁਜਾਰੀ ਨੇ ਮਾਇਆ ਖਾਤਰ ਕੰਮ ਕਰਦੇ ਨੇ ਤਨਹਾ ਲੈਂਦੇ ਨੇ ਕੰਮ ਕਰਦੇ ਇਹ ਪਰਮਾਰਥ ਦਾ ਰਸਤਾ ਆਪਣੇ ਵਾਸਤੇ ਹੁੰਦਾ ਪਰਮਾਰਥ ਦੇ ਰਸਤੇ ਜਿਨ੍ਹਾਂ ਨੇ ਆਪਣਾ ਜੀਵਨ ਦੇ ਤਨ ਉਹਨਾਂ ਨੂੰ ਕੁਝ ਮਿਲਦਾ ਜਿਹੜਾ ਮਾਇਆ ਖਾਤਰ ਮਾਇਆ ਖਾਤਰ ਖੋਜ ਕਰਦੇ ਨੇ ਉਹਦਾ ਤਨਖਾਹ ਲੈ ਕੇ ਮਾਇਆ ਮਿਲੂਗੀ ਉਹਨਾਂ ਮਿਲ ਕੇ ਜਾਂਦੇ ਨਾਲ ਦੀ ਨਾਲ ਨਾਲ ਲੈ ਕੇ ਖਾਈ ਨਹੀਂ ਜਾਂਦੇ ਉਹ ਇਧਰੋਂ ਕੀ ਮਿਲਣਾ ਉਹਨਾਂ ਨੂੰ ਔਰ ਜਿਨ੍ਹਾਂ ਨੇ ਖੋਜ ਤੇ ਲਾਏ ਨੇ ਉਹਨਾਂ ਨੂੰ ਵੀ ਲੋੜ ਨਹੀਂ ਹੈ ਇਹ ਵੀ ਗੱਲ ਹੈ ਉਹਨਾਂ ਨੂੰ ਵੀ ਹੋਰੇ ਲੋੜ ਹੈ ਦਾਤਾ ਯੂਨੀਵਰਸਿਟੀ ਯੂਨੀਵਰਸਿਟੀਆਂ ਜਿਨ੍ਹਾਂ ਨੇ ਬਣਾਈਆਂ ਹੋਰਾਂ ਨੂੰ ਲੋੜ ਹੈ ਦੀ ਪਰਮਾਰਥ ਦੀ ਤਾਂ ਜਿਹੜੇ ਖੋਜ ਕਰਦੇ ਨੇ ਉਹਨਾਂ ਨੂੰ ਲੋੜ ਹੈ ਦੋਹਾਂ ਦੀ ਲੋੜ ਹੈ ਦੀ ਜਿੱਦਾਂ ਲੋਹਣ ਦੀ ਲੋੜ ਪਤਾ ਲੱਗਿਆ ਬੰਦ ਕਰ ਦੇਣਗੇ ਉੱਥੇ ਬੰਦ ਕਰ ਦੇਣਗੇ ਵਿਸ਼ਨੂੰ ਆਪ ਨਹੀਂ ਹੈ ਇਹਦਾ ਵਿਸ਼ਨੂੰ ਰਾਜਾ ਵਿਸ਼ਨੂੰ ਖਰਾਬ ਹੈ ਇੱਥੇ ਗੁਰਮਤ ਰਾਮ ਰਾਮਚੰਦਰ ਖਰਾਬ ਹੈ ਤੇ ਤਾਂ ਹੀ ਤਾਂ ਭਗਤਾ ਉਹਨੂੰ ਸਰਵੜਿਆ ਪੜਨ ਦਾ ਹਮ ਹੀ ਹੈ ਵਿਸ਼ਨੂੰ ਸ਼ਿਵ ਜੀ ਖਿਲਾਫ ਹੈ ਤੇ ਸ਼ਿਵ ਨੇ ਜਟਾਂ ਜਿਹੜੀ ਗੱਲ ਦਾ ਰੋਕੀ ਸੀ ਇਹਨੂੰ ਇਹ ਗੁਰਮਤ ਨੂੰ ਕੋਈ ਨਹੀਂ ਬਰਦਾਸ਼ਤ ਕਰਦਾ ਵੀ ਇਹ ਫੈਲੇ ਹੰਕਾਰੀ ਆਦਮੀ ਕੋਈ ਨਹੀਂ ਬਰਦਾਸ਼ਤ ਕਰਦਾ ਹੰਕਾਰ ਸਭ ਨੂੰ ਹੀ ਹੈ ਭਗਤ ਵੀ ਹੰਕਾਰ 'ਚ ਡੁੱਬੇ ਹੋਏ ਨੇ ਆ ਜਿਹੜੇ ਅਖੌਤੀ ਭਗਤ ਨੇ ਦੂਈਆਂ ਬੱਤਾਂ ਦੇ ਗੁਰਮਤ ਦੇ ਬਿਨਾ ਜਿਹੜੇ ਭਗਤ ਨੇ ਆਪਣੇ ਆਪ ਨੂੰ ਕਹਾਉਂਦੇ ਸਭ ਹੰਕਾਰ ਡੁੱਬੇ ਹੋਏ ਜੋਗੀ ਸਭ ਹੰਕਾਰੀ ਜੋਗੀਆਂ ਨੇ ਲੈ ਲਈ ਗੁਰਮਤ ਗੁਰੂ ਨਾਨਕ ਤੇ ਸਭ ਜਲੀ ਪਰ ਲਈ ਨਹੀਂ ਇਹ ਤਾਂ ਸਾਫ ਹੈ ਕਿ ਬਰੋਚ ਖੜਾ ਸ਼ਿਵਜੀ ਬਰੋਚ ਖੜਾ ਹੈ ਜਿੱਦਾਂ ਗੁਰਮਤ ਲੈ ਲਈ ਸ਼ਿਵਜੀ ਜੀਰੋ ਜਿਨਾ ਗੁਰਮਤ ਲੈ ਲਈ ਸ਼ਿਵਜੀ ਜੀਰੋ ਵਿਸ਼ਨੂੰ ਜੀਰੋ ਬ੍ਰਹਮਾ ਦਾ ਆਪਣੇ ਆਪੇ ਜ਼ੀਰੋ ਕਹਿੰਦਾ ਆਪਣੇ ਆਪ ਨੂੰ ਬ੍ਰਹਮਾ ਦਾ ਹੀ ਕੁਝ ਬ੍ਰਹਮਾ ਦਾ ਕਹਿੰਦਾ ਮੈਂ ਅਸਲੀ ਬ੍ਰਹਮਾ ਤਾਂ ਹੀ ਕਹਿੰਦਾ ਮੈਂ ਨਹੀਂ ਕੁਛ ਹੋਰ ਨਹੀਂ ਕੁਝ ਆਇਆ ਨਾ ਉਹ ਉਹਦਾ ਆਪੇ ਜ਼ੀਰੋ ਬਣਾਇਆ ਬੈਠਾ ਬ੍ਰਹਮਾ ਦਾ ਦੋਏ ਜ਼ੀਰੋ ਨੇ ਤੇ ਜ਼ੀਰੋ ਦਾ ਆਪਣੇ ਆਪ ਨੂੰ ਬੋਲਦੇ ਨਹੀਂ ਹੋ ਉਹ ਨਹੀਂ ਬੰਦੇ ਆਪਣੇ ਆਪ ਨੂੰ ਜ਼ੀਰੋ ਕਾਰੀ ਨਹੀਂ ਆਪਣੇ ਆਪ ਨੂੰ ਜ਼ੀਰੋ ਬੋਲਦਾ ਜ਼ੀਰੋ ਹੋਏ ਤਾਂ ਬਿਨਾਂ ਗੱਲ ਬਣਨੀ ਨਹੀਂ ਹਾਂਜੀ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦੀ ਗੁਰ ਪ੍ਰਸਾਦੀ ਬੁਝਿਆ ਗਿਆਨ ਦੀ ਕਿਰਪਾ ਨਾਲ ਬੁਝਣਾ ਜਿੰਨਾ ਜੇ ਗੁਰਬਾਣੀ ਦਾ ਗਿਆਨ ਨਹੀਂ ਆਉਂਦਾ ਸਮਝ ਜਾਏ ਬੁਝਿਆ ਨਹੀਂ ਜਾਣਾ ਰਾਮਾ ਸਾਰਾ ਇਹ ਗੱਲ ਸਮਝਣ ਵਾਲੀ ਨਹੀਂ ਬੁਝਣ ਵਾਲੀ ਹੈ ਸਮਝੀਦਾ ਆਪਣੀ ਬੁੱਧੀ ਨਾਲ ਸਾਡੀ ਬੁੱਧੀ 'ਚ ਜੋ ਗੱਲ ਸਾਡੀ ਬੁੱਧੀ ਦੇ ਅੰਦਰ ਆ ਉਸੇ ਸਮਝ ਸਕਦੇ ਜਿਹੜੀ ਉਤਲੀ ਗੱਲ ਹੈ ਬੁਝਣ ਵਾਲੀ ਹੈ ਬੁੱਝਣ ਵਾਲੀ ਦਾ ਫਿਰ ਕਿਤੋਂ ਹੋਰ ਬੁੱਧੀ ਲਾਈਟ ਐਸਾ ਆਵੇ ਨਾ ਕੋਈ ਪਾਵਰ ਉਹਦੀ ਕਿਰਪਾ ਹੈ ਬੁੱਝਣ ਵਾਲੀ ਗੱਲ ਕਿਰਪਾ ਨਾਲ ਬੁੱਝੀ ਜਾਊਗੀ ਸਮਝਣ ਵਾਲੀ ਗੱਲ ਸਾਡੀ ਬੁੱਧੀ ਨਾਲ ਸਮਝੀ ਜਾ ਸਕਦੀ ਹੈ ਸਮਝਾਉਣ ਵਾਲਾ ਹੋਵੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਸਮਝੀ ਜਾ ਸਕਦੀ ਇਹ ਸਮਝਣ ਤੇ ਪਰੇ ਗੱਲ ਹੈ ਬੁੱਝਣ ਵਾਲੀ ਹੈ ਬਾਰ-ਬਾਰ ਤਾਂ ਹੀ ਲਿਖਿਆ ਹੈ ਬੁੱਝਣ ਵਾਲੀ ਗੱਲ ਹੈ ਸਮਝਾਈ ਕਹੇ ਨਾਨਕ ਸ੍ਰਿਸ਼ਟੀ ਦਾ ਮੂਲ ਰਚਿਆ ਜੋਤ ਰੱਖੀ ਤਾਤੂ ਜਗ ਮੈਂ ਆਇਆ ਮੈਂ ਨਾਨਕ ਸਿਰਤ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮੈਂ ਆਇਆ ਤਾਤੂ ਜਗ ਮੈਂ ਆਇਆ ਕਹਿੰਦਾ ਸਿਰਤ ਕਾ ਮੂਲ ਰਚਿਆ ਸਿਰਤ ਦਾ ਮੂਲ ਕੀ ਹੈ ਇਹ ਜੀਵ ਸਿਰਤ ਕਾ ਮੂਲ ਜੇ ਆਤਮਾ ਨਾ ਹੋਵੇ ਸੇਸੀ ਦਾ ਕੀ ਕਰੂ ਆਤਮਾ ਦੇ ਉਧਾਰ ਵਾਸਤੇ ਸੇਸੀ ਰਚੀ ਹੈ ਇਹਦਾ ਘਾਰੇ ਨਾ ਕਰਨਾ ਹੁੰਦਾ ਤੇ ਕਿਸੇ ਚੀਜ਼ ਦੀ ਵੀ ਲੋੜ ਨਹੀਂ ਸ੍ਰਿਸ਼ਟੀ ਕੀ ਕਰਾਉਣਾ ਸੀ ਸ੍ਰਿਸ਼ਟ ਦਾ ਮੂਲ ਕਾਰਨ ਇਹ ਹੈ ਕਾਰਨ ਕਾਰਨ ਪ੍ਰਭ ਇਹੀ ਕਹਿ ਆਪ ਇਹੀ ਕਾਰਨ ਹੈ ਸ੍ਰਿਸ਼ਟ ਦਾ ਪੈਦਾ ਕਰਨ ਦਾ ਇਹ ਨਾ ਕਾਰਨ ਬਣਦਾ ਤੇ ਬੱਚਾ ਪੈਦਾ ਹੁੰਦਾ ਘਰ ਦੇ ਵਿੱਚ ਉਹਦੀਆਂ ਲੋੜਾਂ ਜਦੇ ਪੈਦਾ ਹੋ ਜਾਂਦੀਆਂ ਉਹਦੇ ਉਹਦੇ ਵਾਸਤੇ ਛੋਟੇ ਕੱਪੜੇ ਵੀ ਬਣਾਉਣੇ ਪੈਂਦੇ ਸਭ ਚੀਜ਼ ਉਹਦੇ ਵਾਸਤੇ ਛੋਟੇ ਕਰਨੀ ਪੈਂਦੀ ਜਿਉ ਜਿਉਂ ਬੜਾ ਹੁੰਦਾ ਜੇ ਹੋਵੇ ਹੀ ਨਾ ਇਹ ਗੁਰਬਾਣੀ ਕੀ ਕਹਿ ਰਹੀ ਹੈ ਭਗਤ ਕੀ ਕਹਿ ਰਿਹਾ ਜੇ ਅਸੀਂ ਪਾਪ ਨਾ ਕਰ ਜੋ ਆਪਣਾ ਪਾਪ ਕਰਨ ਦਾ ਅਹਿਰ ਹੁੰਦਾ ਪਤਤ ਪਾਵਨ ਨਾਮ ਤੇਰਾ ਕੈਸੇ ਹੁੰਦਾ ਜੇ ਅਸੀਂ ਪਾਪ ਹੀ ਨਾ ਕਰਦੇ ਕਿਵੇਂ ਪਤਾ ਲੱਗਦਾ ਤੇਰਾ ਨਾਮ ਬਦਲ ਪਾਵਨ ਜੇ ਕੋਈ ਚੀਜ਼ ਮੈਲਾ ਕਪੜਾ ਹੋਵੇ ਹੀ ਨਾ ਕਿਵੇਂ ਪਤਾ ਲੱਗੇ ਸਾਬਣ ਚਾ ਗੁਣ ਸਿਸਕਾ ਮੂਰ ਰਚਿਆ ਮਨ ਮੈਲਾ ਹੋਇਆ ਤਾਂ ਸਿਸੀ ਰਚਣੀ ਪਈ ਇਹਦੇ ਧੋਣ ਵਾਸਤੇ ਤਾਂ ਜ਼ਰੂਰਤ ਪਈ ਨਾਮ ਦੀ ਨਾਮ ਨਾਲ ਮਨ ਧੋਤਾ ਗਿਆ ਭੂਤ ਪਲੀਤੀ ਕਪੜ ਹੋਏ ਦੇਸਾ ਬੁੜ ਲਈਏ ਉਹ ਤੋਏ ਭਰੀਆ ਮਤ ਪਾਪਾ ਕੇ ਸੰਗੂ ਪਤੋਪੇ ਨਾਵਾ ਕੇ ਰਾ ਬੂੜ ਕੌਣ ਕਾਰਨ ਹੋਇਆ ਮਨ ਕਾਰਨ ਹੋਇਆ ਨਾ ਇਹੀ ਕਾਰਨ ਜੀਵੇ ਸਿਸਕਾ ਬੂੜ ਰਖਿਆ ਤਾਂ ਜੋਤ ਰੱਖੀ ਤਾਂ ਤੂੰ ਜਗ ਹੋਇਆ ਸਰੀਰ ਅੰਦਰਲੇ ਦੀ ਗੱਲ ਹੈ ਬਾਹਰਲੇ ਦੀ ਗੱਲ ਨਹੀਂ ਹੈ ਸਰੀਰ ਬਾਹਰਲੇ ਦੀ ਗੱਲੇ ਨਹੀਂ ਕਰੇ ਹੈ ਬਾਹਰਲੇ ਸਰੀਰ ਨੂੰ ਸਰੀਰ ਨਹੀਂ ਬਣ ਰਹੀ ਬਾਡੀ ਕਿਤੇ ਨਹੀਂ ਸਰੀਰ ਕਹਿ ਰਹੀ ਹੈ ਬਾਟੀ ਕਹਿ ਰਹੀ ਹੈ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਇਹ ਤਾਂ ਮਾਟੀ ਮਾਟੀ ਹੋਈ ਹੈ ਕਹਿ ਰਹੀ ਇਹਨੂੰ ਸਰੀਰ ਕਾਇਆ ਕਹਦਾ ਅਸੀਂ ਇਹਨੂੰ ਸਰੀਰ ਬਣਾਈ ਬੈਠੇ ਆ ਸਰੀਰ ਕਹਿਆ ਪੰਡਤ ਦਾ ਜਾਂ ਪੰਡਤ ਨੇ ਬਾਟ ਪਾੜੀ ਇਹਨੂੰ ਸਰੀਰ ਕਹਿਤਾ ਅੱਦਲਾ ਸਰੀਰ ਨੂੰ ਆ ਕਹਿਤਾ ਬਾਹਰ ਸਾਰੇ ਅਰਥ ਬਾਹਰ ਮੁਖੀ ਕਰਤੇ ਇਹੀ ਬਾਟ ਪਾੜੀ ਹੋਈ ਹੈ ਇਹੀ ਵਿਦਵਾਨ ਬੋਲਦੇ ਨੇ ਇਹੀ ਡਿਕਸ਼ਨਰੀ 'ਚ ਲਿਖਿਆ ਹੋਇਆ ਇਸੇ ਸਰੀਰ ਮਿੱਟੀ ਦਾ ਇਤਿਹਾਸ ਹੈ ਤੁਹਾਡੇ ਕੋਲ ਇਤਿਹਾਸ ਤਾਂ ਮਿੱਟੀ ਦਾ ਤੁਹਾਡਾ ਇਹਨੂੰ ਸਰੀਰ ਬੰਦੀ ਕਰਦਾ ਇਹ ਤਾਂ ਸਰੀਰਾਂ ਦੇ ਹੁੰਦੇ ਨੇ ਸੁਭਾਅ ਸਰੀਰਾਂ ਦੇ ਹੁੰਦੇ ਨੇ ਜ਼ਾਲਮ ਸਰੀਰ ਕਰਕੇ ਨਹੀਂ ਹੈ ਇਹ ਬਾਹਰਲੇ ਕਰਕੇ ਨਹੀਂ ਜ਼ਾਲਮ ਆਤਮਾ ਜੋ ਰੰਗ ਦੇ ਜ਼ਾਲਮ ਦੀ ਆਤਮਾ ਕਰਕੇ ਜ਼ਾਲਮ ਹੈ ਸਰੀਰ ਕਰਕੇ ਜ਼ਾਲਮ ਆਦਮੀ ਚੰਗਾ ਔਰ ਮਾੜਾ ਆਤਮਾ ਕਰਕੇ ਹੈ ਮਾੜਾ ਚੰਗਾ ਹੋ ਜਾਂਦਾ ਚੰਗਾ ਮਾੜਾ ਹੋ ਜਾਂਦਾ ਤਬਦੀਲੀ ਕਾ ਜਾਂਦੀ ਹੈ ਆਤਮਾ ਚਾਹੁੰਦੀ ਹੈ ਤਬਦੀਲੀ ਉਹਦੇ ਮਨ ਚਾਹੁੰਦੀ ਹੈ ਉਸੇ ਦਾ ਇਤਿਹਾਸ ਹੋਣਾ ਚਾਹੀਦਾ ਫਿਰ ਪਰ ਇੱਥੇ ਆ ਕੇ ਗੁਰਬਾਣੀ ਆਤਮਾ ਦੇ ਲੈਵਲ ਤੇ ਗੱਲ ਕਰਦੀ ਹੈ ਆਤਮਾ ਦੇ ਲੈਵਲ ਦੀ ਗੱਲ ਹੈ ਇਹ ਸੰਸਾਰ ਸਰੀਰ ਦੇ ਲੈਵਲ ਤੇ ਜੁੜਿਆ ਹੈ ਵਿਦਵਾਨ ਸਰੀਰ ਤੇ ਖੜੇ ਨੇ ਵਿਦਵਾਨਾਂ ਕੋ ਅੱਖੇ ਨਹੀਂ ਹੈ ਉਹ ਬੁੱਧੀ ਹੋਏ ਹੈ ਨਹੀਂ ਉਹ ਬਜ਼ਾਰੇ ਬੰਦਾ ਨਾਲ ਉਹ ਬਜ਼ਾਰ ਬੰਦਾ ਹੈ ਨਾਲ